ਇਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪੌੜੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿ ਜਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੌ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਇ ਪੌੜੀ ਖੰਡਾ ਪ੍ਰਥਮੈ ਸਾਜ ਕੈ ਦਿਨ ਸਭ ਸਹਿ ਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇ ਸਾਜ ਕੁਦਰਤੀ ਦਾ ਖੇਲ ਰਜਾਏ ਬਣਾਇਆ ਸਿੰਧ ਪਰਬਤ ਵੇਦਨੀ ਬਿਨ ਥੰਬਾ ਗਗਨ ਰਹਾਇਆ ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈ ਹੀ ਦੁਰਗਾ ਸਾਜ ਕੈ ਦੈਤਾ ਦਾ ਨਾਸ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਾ ਸਿਰ ਕਾਇਆ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ ਵੱਡੇ ਵੱਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਪੌੜੀ ਸਾਧੂ ਸਤਜੁਗ ਬੀਤਿਆ ਅਧ ਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲ ਨਾਰਦ ਡੋਰੂ ਆਇਆ ਅਭਿਮਾਨ ਉਤਾਰਨ ਦੇਵਤਿਆਂ ਵਹਿ ਖਾਸਰ ਸੁੰਡ ਉਪਾਇਆ ਜੀਤ ਲਏ ਤਿੰਨ ਦੇਵਤੇ ਤਿਹ ਲੋਕੀ ਰਾਜ ਕਮਾਇਆ ਵੱਡਾ ਵੀਰ ਅਖਾਇ ਕੈ ਸਿਰ ਉੱਪਰ ਛਤਰ ਫਿਰਾਇਆ ਦਿੱਤਾ ਇੰਦਰ ਨਿਕਾਲ ਕੈ ਤਿਨ ਗਿਰ ਕੈ ਲਾਸਤ ਕਾਇਆ ਡਰ ਕੈ ਹੱਥੋਂ ਵੀ ਦਿਲ ਅੰਦਰ ਤਰਾਸ ਵਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪੌੜੀ ਇੱਕ ਦਿਹਾੜੇ ਨਾਉਣ ਆਈ ਦੁਰਗਸ਼ਾ ਇੰਦਰ ਬ੍ਰਿਥਾ ਸੁਣਾਈ ਆਪਣੇ ਹਾਲ ਦੀ ਛੀਨ ਲਈ ਠਕੁਰਾਈ ਸਾਤੇ ਦਾਨਵੀ ਲੋਕੀ ਤਿਹੀ ਫਿਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭਨਾ ਰਾਖਸਾਂ ਕਿਨੈ ਨਾ ਜਿੱਤਾ ਜਾਈ ਮੈਂ ਖੇਦੈਤ ਨੂੰ ਤੇਰੀ ਸ਼ਾਂਤ ਕਾਈ ਦੇਵੀ ਦੁਰਗਸ਼ਾਹ ਸ਼ਾਹ ਪੌੜੀ ਦੁਰਗਾ ਭੈਣ ਸੁਣੰਦੀ ਹਸੀ ਹੜਹੜਾਏ ਉਹੀ ਸੀ ਉਹ ਮੰਗਾਇਆ ਰਾਖਸ ਭਖਣਾ ਚਿੰਤਾ ਕਰੋ ਨਾ ਕਾਈ ਦੇਵਾਂ ਨੂੰ ਆਖਿਆ ਰੋਹ ਹੋਈ ਮਹਮਾਈ ਰਾਖਸ ਮਾਰਨੇ ਦੋਹਰਾ ਰਾਖਸ ਆਏ ਰੋਹਲੇ ਖੇਤ ਪਿੜਨ ਕੇ ਚਾਏ ਲਸਕਣ ਤੇਗਾ ਬਰਸੀਆਂ ਸੂਰਜ ਨਦਰ ਨਾ ਪਾਏ ਪੌੜੀ ਦੋਹਾਂ ਕੰਧਾਰਾਂ ਮੋ ਜੁੜੇ ਢੋਲ ਸੰਖ ਨਗਾਰੇ ਵੱਜੇ ਰਾਖਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁੱਟੇ ਸੋਹੇ ਜੋਧ ਨੂੰ ਇੱਕ ਜਾਤ ਨਾ ਜਾਣਨ ਭੱਜੇ ਖੇਤ ਅੰਦਰ ਜੋਧੇ ਗੱਜੇ ਪੌੜੀ ਜੰਗ ਮੁਸਾਫਾ ਬੱਜਿਆ ਰਣਪੁਰੇ ਨਗਾਰੇ ਚਾਵਲੇ ਚੂਲਣ ਨੇਜੇ ਦੇ ਬੈਰ ਕਾਂ ਨਿਸ਼ਾਨ ਲਸਣ ਲਸਾਵਲੇ ਢੋਲ ਨਗਾਰੇ ਪਾਉਣ ਦੇ ਊਖਣ ਜਾਣ ਜਟਾਵਲੇ ਦੁਰਗਾ ਦਾਨੋ ਡਹਿਰਣ ਨਾਦ ਵੱਜਣ ਖੇਤ ਪੀ ਆਵਲੇ ਪਰੋ ਤੇ ਬਰਛੀਏ ਜਨ ਢਾਲ ਮੁੱਟੇ ਆਵਲੇ ਇੱਕ ਵੱਡੇ ਤੇ ਗੀ ਤੜਫਨ ਮਦ ਪੀਤੇ ਲੋਟਣ ਭਾਵਲੇ ਇੱਕ ਚੁਣ ਚੁਣ ਝਾੜੋ ਕੱਢੀਆਂ ਰੇਤ ਵਿੱਚੋਂ ਸੇਨਾ ਡਾਵਲੇ ਗਦਾ ਤਰਸੂਲਾ ਬਰਛੀਆਂ ਤੀਰ ਵਗਣ ਖਰੇ ਉਤਾਵਲੇ ਜਨ ਡਸੇ ਭੁਜੰਗਮ ਸਾਵਲੇ ਮਰ ਜਾਵਨ ਵੀਰ ਰੁਹਾਵਲੇ ਔੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ਤਾਏ ਰਾਖਸ ਰੋਹਲੇ ਚੌ ਗਿਰਦੋਂ ਪਾਰੇ ਹੱਥੀ ਤੇਗਾ ਪਗੜ ਕੈ ਰਣ ਪੜੇ ਕਰਾਰੇ ਕਦੇ ਨਾ ਨਿੱਠੇ ਜੁਧ ਤੇ ਜੋਧੇ ਜੁਝਾਰੇ ਦਿਲ ਵਿੱਚ ਰੋਹ ਵਢਾਇ ਕੈ ਮਾਰ ਮਾਰ ਪੁਕਾਰੇ ਮਾਰੇ ਚੰਡ ਪਰ ਚੰਡ ਨੈ ਵੀਰ ਖੇਤ ਉਤਾਰੇ ਮਾਰੇ ਜਾਪਨ ਬਿਜਲੀ ਸਿਰ ਭਾਰ ਮੁਨਾਰੇ ਔੜੀ ਝੋਟ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਸਨ ਚਾਈ ਸੀਹਣ ਦੀ ਪੇਟ ਮਲੰਦੇ ਲਾਈ ਮੈਖੇ ਦੈਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇ ਹੀ ਦਿਲ ਵਿੱਚ ਆਈ ਕਹੀ ਸੁਣਾਏ ਕਹਿ ਚੋਟੀ ਜਾਣ ਦਿਖਾਈ ਤਾਰੇ ਧੂਮਕੇਤ ਪੌੜੀ ਚੋਟਾਂ ਪਵਨ ਨਗਾਰੇ ਅਣੀਆਂ ਜੁੱਟੀਆਂ ਤੂ ਲਈਆਂ ਤਰਵਾਰੀ ਦੇਵਾਂ ਦਾਨਵੀ ਵਾਹਨ ਵਾਰੋ ਵਾਰੀ ਸੂਰੇ ਸੰਘਰੇ ਵੱਗੈ ਰਤ ਚਲਾਰੀ ਜਿਉ ਰੂਬਾ ਪੁੱਤਰਾ ਦੇਖਨ ਬੈਠ ਹਟਾਰੀ ਨਾਰੀ ਰਾਖਸਾਂ ਪਾਈ ਧੂਮ ਸਵਾਰੀ ਦੁਰਗਾ ਦਾਨਵੀ ਪੌੜੀ ਲਖ ਨਗਾਰੇ ਵੱਜਣ ਆਮੋ ਸਾਹਮਣੇ ਰਾਖਸ ਰਣੋਂ ਨ ਪੱਜਣ ਰੋਹੇ ਰੋਹਲੇ ਸਿੰਘਾਂ ਵਾਂਗੂ ਗੱਜਣ ਸੱਬੇ ਸੂਰਮੇ ਤਨ ਤਨ ਕੈਵਰ ਛੱਡਣ ਦੁਰਗਾ ਸਾਹਮਣੇ ਪੌੜੀ ਕੁਰੇ ਨਗਾਰੇ ਦੋਹਰੇ ਰਣ ਸੰਗਲੀ ਆਲੇ ਧੂਲ ਲਪੇਟੇ ਤੁਹਰੇ ਸਿਰਧਾਰ ਜਟਾਲੇ ਉਖਲੀਆਂ ਨਾ ਸਾਂਝ ਨਾ ਮੋਹ ਜਾਪਨੇ ਆਰੇ ਧਾਏ ਦੇਵੀ ਸਾਹਮਣੇ ਵੀਰ ਮੁਛਲੀ ਆਲੇ ਸੁਰਪਦ ਜੇਹੇ ਲੜਹਟੇ ਵੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਨ ਘਣੀਰ ਕਾਲੇ ਪੌੜੀ ਝੋਟ ਪਈ ਖਰਚਾਮੀ ਦਲਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਏ ਕੈ ਰਾਖਸ ਵੱਡੇ ਅਲਾਮੀ ਭੱਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣਿਤ ਘੁਰੇ ਨਗਾਰੇ ਦਲਾ ਪਿੜੰਦਿਆਂ ਪਾਏ ਮਹਿਖਲ ਭਾਰੇ ਦੇਵਾਂ ਦਾਨਮਾਂ ਵਾਹਨ ਫਟ ਕਰਾਰੇ ਰਾਖਸ ਰੋਹਲੇ ਜਾਪਨ ਤੇ ਕੀ ਆਰੇ ਮਿਆਨੋ ਤੁਹੀਆਂ ਜੋਧੇ ਵੱਡੇ ਮੁਨਾਰੇ ਜਾਪਨ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾਂ ਜਵੇਹਣੇ ਕਦੇ ਨਾ ਆਖਨ ਹਾਰੇ ਧਾਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ ਪੌੜੀ ਉਮਰ ਲੱਥੇ ਜੋਧੇ ਮਾਰੂ ਵੱਜਿਆ ਬੱਦਲ ਜਿਵੇਂ ਖਾਸ ਰਣ ਵਿੱਚ ਗੱਜਿਆ ਇੰਦਰ ਆ ਜੋਧਾ ਮੈਥੋ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਪੌੜੀ ਵੱਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰੈ ਰਹਿ ਬਾਰੇ ਆਮੋ ਸਾਹਮਣੇ ਅਗਣਿਤ ਵੀਰ ਸੰਘਾਰੇ ਲਗਦੀ ਕੈਬਰੀ ਡਿੱਗੇ ਜਾਣ ਮੁਨਾਰੇ ਮਾਰੇ ਵਿਜਦੇ ਖੁੱਲੀ ਵਾਲੀ ਦਹਿ ਤਹਾੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਭੰਗਾ ਖਾਏ ਕੈ ਪੌੜੀ ਦੋਹਾਂ ਕੰਧਾਰਾ ਮੋਹ ਜੜੇ ਨਾਲ ਤੌਸਾਂ ਪਾਰੀ ਕੜਕ ਉਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਤੂਹਾ ਮੈਂ ਖਾਸੁਰ ਭਾਰੀ ਉਮਲ ਲੱਥੇ ਸੂਰਵੇ ਮਾਰ ਮੱਤੀ ਕਰਾਰੀ ਜਾਪੇ ਚੱਲੇ ਰਤ ਦੇ ਸਲਲੇ ਜੱਟ ਧਾਰੀ ਪੌੜੀ ਛੱਟ ਪਈ ਜਮ ਧਾਣੀ ਦਰਾ ਮੁਕਾਬਲਾ ਤੂੰ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਗ ਸਖਾਣੀ ਵਾਹੀ ਦੈਤ ਨੂੰ ਕੋਪਰ ਚੂਰ ਚਵਾਣੀ ਲੱਥੀ ਕਰਗਲੈ ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਏ ਲੈਂਦੀ ਅਗਾਹ ਸਿਧਾਣੀ ਸਿੰਘਾਂ ਧੌਲਦਿਆਂ ਕੂਰਮ ਸਿਰ ਲਾਹਲਾਣੀ ਦੁਸ਼ਮਣ ਮਾਰ ਕੈ ਵੱਢੇ ਗੰਨ ਤਖਾਣੀ ਮੂਏ ਖੇਤ ਵਿੱਚ ਰਣ ਵਿੱਚ ਘੱਤੀ ਕਹਾਣੀ ਲੋਹੂ ਮਿੱਜ ਦੀ ਚਾਰੇ ਜੁਗ ਕਹਾਣੀ ਚੱਲਗ ਤੇਗ ਦੀ ਵਿਧਣ ਖੇਤ ਵਿਹਾਣੀ ਮੈਂ ਦੈਤ ਨੂੰ ਪੌੜੀ ਇਤ ਮੈਂ ਖਾਸ ਦੈਤ ਮਾਰੇ ਦੁਰਗਾ ਆਇਆ 14 ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੀ ਹਕਾਰ ਕੈ ਜਣ ਕਰੀ ਸਮਾਇ ਪਠਾਣੀ ਸੁਣ ਕੈ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਇਆਣੀ ਘੁੰਮਣ ਸੂਰਮੇ ਪੌੜੀ ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜ ਦੇ ਈਸ਼ਰ ਦੀ ਬਰਦਾਨੀ ਹੋਈ ਜਿਤ ਦਿਨ ਸੁਮਨ ਸੁੰਭ ਗੁਮਾਨੀ ਜਨਮੇ ਸੂਰਮੇ ਇੰਦਰ ਦੀ ਰਾਜਧਾਨੀ ਤੱਕੀ ਜਿਤਣੀ ਪੌੜੀ ਇੰਦਰਪੁਰੀ ਤੇ ਤਾਵਣਾ ਵੱਡ ਜੋਧੀ ਮਤਾ ਪਕਾਇਆ ਸੰਜ ਪਟੇਲਾ ਪਾਖਰਾ ਭੇੜ ਸੰਦਾ ਸਾਜ ਬਣਾਇਆ ਜੁਮੇ ਕਟਕਾ ਛੂਹਣੀ ਅਸਮਾਨ ਗਰਦੀ ਛਾਇਆ ਰੋਹੇ ਸੁੰਭ ਨਿਸੁੰਭ ਸਿਧਾਇਆ ਪੌੜੀ ਸੁੰਭ ਨਿਸੁੰਭ ਲਾਇਆ ਵੜ ਜੋਧੀ ਸੰਗਰਵਾਏ ਰੋਹ ਦਿਖਾਲੀ ਦਿੱਤੀ ਮੀ ਤੁਰੇ ਨਚਾਏ ਕੁਰੇ ਦਮਾਮੇ ਦੋਹਰੇ ਜਮ ਵਾਹਣ ਜਿਉ ਅਰੜਾਏ ਦਿਓ ਦਾਨੋ ਲੁਝਣ ਆਏ ਪੌੜੀ ਦਾਨੋ ਦਿਓ ਅਨਾਗੀ ਸੰਗਰ ਰਚਿਆ ਫੁੱਲ ਖਿੜੇ ਜਨ ਭਾਗੀ ਬਾਣੇ ਜੋਧਿਆਂ ਭੂਤਾਂ ਇੱਲਾ ਕਾਗੀ ਗੋਸ਼ਤ ਪਖਿਆ ਹੁਮੜ ਧੁਮੜ ਜਾਗੀ ਘੱਤੀ ਸੂਰਿਆ ਪੌੜੀ ਸੱਟ ਪਈ ਨਗਾਰੇ ਤਲਾ ਮੁਕਾਬਲਾ ਦਿੱਤੇ ਦਿਓ ਭਗਾਈ ਮਿਲ ਕੇ ਰਾਖਸੀ ਲੋਕੀ ਤਹੀ ਫਿਰਾਈ ਦੋਹੀ ਆਪਣੀ ਦੁਰਗਾ ਦੀ ਸਾਮਤ ਕਾਈ ਦੇਵਾ ਡਰਦਿਆਂ ਆਂਦੀ ਚੰਡ ਚੜਾਈ ਉੱਤੇ ਰਾਖਸਾਂ ਪੌੜੀ ਆਈ ਫੇਰ ਭਵਾਨੀ ਖਬਰੀ ਪਾਈਆਂ ਦੈਤ ਵੱਡੇ ਅਭਿਮਾਨੀ ਹੋਏ ਇਕੱਠੇ ਲੋਚਨ ਧੂ ਗੁਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਧਾਨੋ ਆਪ ਕਹਾਇਆ ਸੱਟ ਪਈ ਖਰਚਾਮੀ ਦੁਰਗਾ ਲਿਆਵਣੀ ਪੌੜੀ ਕੜ ਕੁੱਠੀ ਰਣ ਚੰਡੀ ਫੌਜਾਂ ਦੇਖ ਕੈ ਤੂ ਹਿਮਿਆਨੋ ਖੰਡਾ ਹੋਈ ਸਾਹਮਣੇ ਸਭੇ ਵੀਰ ਸੰਘਾਰੇ ਤੂਮਰ ਨੈਣ ਦੇ ਜਨ ਲੈ ਕੱਟੇ ਆਰੇ ਦਰਖਤ ਬਾਡੀਆਂ ਪੌੜੀ ਚੋਬੀ ਤੌਸ ਵਜਾਈ ਤਨਾ ਮੁਕਾਬਲਾ ਰੋਹ ਭਵਾਨੀ ਆਈ ਉਤੈ ਰਾਖਸਾਂ ਖੱਬੈ ਦਸਤਨ ਚਾਈ ਸੀਹਣ ਸਾਰਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ਪਾਈਆਂ ਮਾਰਨ ਭਾਈ ਦੁਰਗਾ ਜਾਣ ਕੈ ਰੋਹ ਹੋਏ ਚਲਾਈ ਰਾਖਸ ਰਾਏ ਨੂੰ ਜੰਮਪੁਰ ਦੀਆ ਪਠਾਈ ਲੋਚਨ ਧੂਨ ਨੂੰ ਜਾਪੇ ਦਿੱਤੀ ਸਾਈ ਮਾਰਨ ਸੁੰਭਦੀ ਪੌੜੀ ਪੰਨੇ ਦੈਤ ਪੁਕਾਰੇ ਰਾਜੇ ਸੁੰਭ ਥੈ ਲੋਚਨ ਤੂੰ ਸੰਘਾਰੇ ਸਣੈ ਸਿਪਾਹੀਆਂ ਚੁਣ ਚੁਣ ਜੋਧੇ ਮਾਰੇ ਅੰਦਰ ਖੇਤ ਦਾ ਜਾਪਨੇ ਅੰਬਰ ਤਾਰੇ ਡਿੱਗਣ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਬਿਜ ਦੇ ਦੈਤਾਂ ਦੇ ਦਲ ਹਾਰੇ ਦਾਸ਼ਤ ਖਾਏ ਕੈ ਬਚੇ ਸ਼ੁਮਾਰੇ ਮਾਰੇ ਰਹਦੇ ਰਾਇ ਥੈ ਪੌੜੀ ਰੋਹ ਹੋਏ ਬੁਲਾਏ ਰਾਖਸ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦਾ ਜਾਪੇ ਛੱਪਰ ਛਾਏ ਬਣੀਆਂ ਕੇ ਜਮਾ ਜੀਤੇ ਰਾਏ ਬੁਲਾਏ ਚੱਲੇ ਜੁਜਨੋ ਜਾਣੋ ਜੰਮਪੁਰ ਪਗੜ ਚਲਾਏ ਸੱਬੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਰੋਹ ਰੁਹੇਲੇ ਆਏ ਉੱਤੇ ਰਾਖਸਾਂ ਸਭਨੀ ਤੁਰੇ ਨਚਾਏ ਪਰਛੇ ਪਗੜ ਕਾਏ ਬਹੁਤੇ ਮਾਰ ਗਿਰਾਏ ਅੰਦਰ ਖੇਤ ਦਾ ਤੀਰੀ ਛਾਹ ਪਰ ਲਾਈ ਪੁੱਠੀ ਦੇਵਤਾ ਪੌੜੀ ਭੇਰੀ ਸੰਖ ਵਜਾਏ ਸੰਗਰ ਰਚਿਆ ਤਨ ਤਨ ਤੀਰ ਚਲਾਏ ਦੁਰਗਾ ਧਨ ਖਲਾਏ ਜਿਨਨੀ ਦਸਤੋ ਠਾਏ ਰਹੇ ਨਾ ਜੀਵ ਦੇ ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ਪੌੜੀ ਸੋਮਨ ਸੁੰਬਰ ਸਾਏ ਮਾਰੇ ਦੈ ਸੁਣ ਜੋਧੇ ਸਭ ਬੁਲਾਏ ਆਪਣੇ ਮਜਲਸੀ ਜਿਨੀ ਦਿਓ ਭਜਾਏ ਇੰਦਰ ਜੇਹਵੇ ਤੇਈ ਮਾਰ ਗਿਰਾਏ ਪਲ ਵਿੱਚ ਦੇਵਤਾ ਉਨੀ ਦਸਤੀ ਦਸਤ ਵਜਾਏ ਤਿੰਨਾ ਚਿੱਤ ਕਰ ਫਿਰ ਸਰਣਵਤ ਬੀਜ ਚਲਾਏ ਬੀੜੇ ਰਾਏ ਦੇ ਸਾਂਝ ਪਟੇਲਾ ਪਾਏ ਚਿਰਕਤ ਟੋਪੀਆਂ ਲੁਝਣ ਨੂੰ ਅਰੜਾਏ ਰਾਖਸ ਰੋਹਲੇ ਕਦੇ ਨਾ ਕਿਨਾ ਹਟਾਏ ਜੁਝ ਮਚਾਏ ਕੈ ਮਿਰ ਤੇਈ ਦਾਨੋ ਆਏ ਹੁਣ ਸੰਗਰ ਦੇਖਣਾ ਪੌੜੀ ਦੈਤੀ ਡਾਂਡੂ ਭਾਰੀ ਨੇੜੇ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸ਼ੋਰ ਸੁਣ ਖੱਬੈ ਦਸਤੂ ਭਾਰੀ ਗਦਾ ਫਿਰਾਏ ਕੈ ਸੈਨਾ ਸਭ ਸੰਘਾਰੀ ਸ਼ਰਣਵਤ ਬੀਜ ਦੀ ਜਾਣ ਮਦ ਖਾਏ ਮਦਾਰੀ ਘੂਮਨ ਸੂਰਮੇ ਅਗਣਿਤ ਪਾਉ ਪਸਾਰੀ ਰੁਲੇ ਹਾੜ ਵਿੱਚ ਜਾਪੈ ਖੇਡ ਖਿਡਾਰੀ ਸੁੱਤੇ ਭਾਗ ਨੂੰ ਪੌੜੀ ਸ਼ਰਣਵਤ ਬੀਜ ਆਕਾਰੇ ਰਾਦੇ ਸੂਰਮੇ ਜੋਧੇ ਜੇਡ ਮੁਨਾਰੇ ਦਿਸਨ ਖੇਤ ਵਿੱਚ ਸਭਨੀ ਦਸਤੋ ਭਾਰੇ ਤੇਗਾ ਤੁਹੇ ਕੈ ਮਾਰੇ ਮਾਰ ਪੁਕਾਰੇ ਆਏ ਸਾਹਮਣੇ ਸੰਨਿਆ ਤੇ ਠਣਕਾਰੇ ਤੇਗੀ ਉਬਰੇ ਘਾੜ ਘੜਨ ਠਠਿਆਰੇ ਜਾਣ ਬਣਾਏ ਕੈ ਪੌੜੀ ਸੱਟ ਪਈ ਜਮਧਾਣੀ ਦਲਾ ਮੁਕਾਵਲਾ ਘੂਰ ਬਰਗਸਤਾਨੀ ਦਲ ਵਿੱਚ ਕੱਤੀਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਉਠ ਉਠ ਮੰਗਣ ਪਾਣੀ ਕਾਇਲ ਘੂਮਦੇ ਏ ਵਡਮਾਰ ਵਿਹਾਣੀ ਉੱਪਰ ਸਾਹ ਬਿਜਲ ਜਿਉ ਚਰਣਾਣੀ ਉੱਠੀ ਦੇਵਤਾ ਪੌੜੀ ਚੋਬੀ ਤਉ ਸੁਭਾਰੀ ਤਲਾ ਮੁਕਾਬਲਾ ਸਭੋ ਸੈਨਾ ਮਾਰੀ ਪਰ ਵਿੱਚ ਦਾਨਵੀ ਦੁਰਗਾ ਦਾਨੋ ਮਾਰੇ ਰੋਹ ਵਡਾਇ ਕੈ ਸਿਰ ਵਿੱਚ ਤੀਗ ਵਗਾਈ ਸਰਣਵਤ ਬੀਜ ਦੇ ਪੌੜੀ ਅਗਣਿਤ ਦਾਨੋ ਭਾਰੇ ਹੋਏ ਲੋਹੂਆਂ ਜੋ ਦੇ ਜੇੜ ਮੁਨਾਰੇ ਅੰਦਰ ਖੇਤ ਦਾ ਦੁਰਗਾ ਨੂੰ ਲਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ ਆਮਦੇ ਰਤੂ ਦੇ ਪਰਨਾਲੇ ਤਿੰਨ ਤੇ ਭੋਏ ਪਏ ਉੱਠੇ ਕਾਰਨੀ ਆਰੇ ਰਾਖਸ ਹੜਹੜਾਏ ਪੌੜੀ ਤੱਗਾ ਸੰਗਲੀ ਆਲੀ ਸੰਘਰਵਾਇਆ ਬਰਛੀ ਬੰਬਲੇ ਆਲੀ ਸੂਰੇ ਸੰਗਰੇ ਭੇੜ ਮਚਾ ਵੀਰ ਆਲੀ ਦੁਰਗਾ ਧਾਨਵੀ ਮਾਰ ਮਚੀ ਮੋਹਰ ਆਲੀ ਅੰਦਰ ਖੇਤ ਦਾ ਜਾਣ ਨਟ ਲੱਥੇ ਛਾਲੀ ਢੋਲ ਵਜਾਏ ਕੈ ਲੋਹੂ ਫਾਥੀ ਜਾਲੀ ਲੋਥੀ ਜਮ ਤੜੀ ਕਣ ਵਿੱਚ ਜੋ ਛੰਛਾਲੀ ਤੇ ਕਾਂ ਹਸੀਆਂ ਘੂਮਰ ਯਾਰ ਸਿਆਲੀ ਬਣੀਆਂ ਕੇਜਵਾ ਪੌੜੀ ਤੱਗਾ ਸੂਲ ਵਜਾਈਆਂ ਤਰਾ ਮੁਕਾਬਲਾ ਤੂੰ ਹਿਮਿਆਨੋ ਲੀਆਂ ਜਵਾਨੀ ਸੂਰਮੀ ਸਰਣਵਤ ਬੀਜ ਵਿਧਾਈਆਂ ਅਗਣਿਤ ਸੂਰਤਾਂ ਦੁਰਗਾ ਸੋਹੇ ਆਈਆਂ ਰੋ ਵਢਾਇ ਕੈ ਸਭਨੀ ਆਣ ਵਗਾਈਆਂ ਤੇਗਾ ਤੁਹਿ ਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ਦੇਵੀ ਆਪ ਚਲਾਈਆਂ ਤਖਤਕ ਦਾਨਵੀ ਲੋਹੂ ਨਾਲ ਡੁਬਾਈਆਂ ਤੇਗਾ ਨੰਗੀਆਂ ਸਾਰਸਤੀ ਜਨ ਨਾਈਆਂ ਮਿਲ ਕੇ ਦੇਵੀਆਂ ਸੱਬੇ ਮਾਰ ਗਿਰਾਈਆਂ ਅੰਦਰ ਖੇਤ ਦਾ ਤਿੱਦੂ ਫੇਰ ਸਵਾਈਆਂ ਹੋਈਆਂ ਸੂਰਤਾਂ ਪੌੜੀ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਇ ਕੈ ਚੰਡ ਤਿਤਾਰੀ ਕਾਲ ਕਾ ਮਨ ਬਹਲਾ ਰੋਸ ਵਢਾਇ ਕੈ ਨਿਕਲੀ ਮੱਥਾ ਫੋੜ ਕੈ ਜਨ ਫਤੇ ਨਿਸ਼ਾਨ ਬਜਾਇ ਕੈ ਜਾਗ ਸੁ ਜੰਮੀ ਜੁਧ ਨੂੰ ਜਰਵਾਣਾ ਜਨ ਮਿਰੜਾਇ ਕੈ ਦਲ ਵਿੱਚ ਘੇਰਾ ਕੱਤਿਆ ਜਨ ਸਿੰਘ ਤੁਰਿਆ ਗਣਨਾਇ ਕੈ ਆਪ ਵਿਸੂਲਾ ਹੋਇਆ ਤਿਹ ਲੋਕਾਂ ਤੇ ਖੁਣਸਾਇ ਕੈ ਰੋ ਸਿਧਾਇਆ ਚੱਕਰਪਾਨ ਕਰ ਨੰਦਾ ਖੜਗੂ ਉਠਾਏ ਕੈ ਅੱਗੇ ਰਾਖਸ ਬੈਠੇ ਰੋਲੇ ਤੀਰੀ ਤੇ ਕੀ ਛਾਹ ਲਾਇ ਕੈ ਪਕੜ ਪਛਾੜੇ ਰਾਖਸਾਂ ਦਲ ਦੈਤਾਂ ਅੰਦਰ ਜਾਏ ਕੈ ਬੋਕੇ ਸੀ ਪਕੜ ਪਛਾੜਿਆਂ ਤਿਨੇ ਅੰਦਰ ਧੂਮ ਰਚਾਇ ਕੈ ਵੱਡੇ ਵੱਡੇ ਚੁਣ ਸੂਰਮੇ ਗਹਿ ਕੋਟੀ ਦੇ ਚਲਾਏ ਕੈ ਰਣ ਕਾਲੀ ਗੁੱਸਾ ਖਾਏ ਕੈ ਔੜੀ ਦੋਹਾਂ ਕੰਧਾਰਾਂ ਮੋਹ ਜੁੜੇ ਅਣੀਆਂ ਰਚੋਈਆਂ ਤੂਹੇ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ਪੂਰਾ ਸ਼ਰਾਵਤ ਬੀਜ ਨੂੰ ਘਤ ਘੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੋ ਗਿਰਦੈ ਹੋਈਆਂ ਪੌੜੀ ਚੋਬੀ ਧੌਸਾਂ ਪਾਈਆਂ ਦਰਾ ਮੁਕਾਬਲਾ ਦਸਤੀ ਤੂਹੇ ਨਚਾਈਆਂ ਤੇਗਾ ਨੰਗੀਆਂ ਸੂਰਿਆਂ ਦੇ ਤਨ ਲਾਈਆਂ ਗੋਸ਼ਤ ਗਿੱਧੀਆਂ ਵਿਧਣ ਰਾਤੀ ਆਈਆਂ ਮਰਦਾਂ ਘੋੜਿਆਂ ਜੋਗਣੀਆਂ ਮਿਲ ਧਾਈਆਂ ਲੋਹੂ ਫਖਣਾ ਫੌਜਾਂ ਮਾਰ ਹਟਾਈਆਂ ਦੇਵਾਂ ਦਾਨਵਾਂ ਭਜ ਦੀ ਕਥਾ ਸੁਣਾਈਆਂ ਰਾਜੇ ਸੁੰਭਥੈ ਭੂਈ ਨ ਪਾਉਣਾ ਪਾਈਆਂ ਬੂੰਦਾ ਰਖਤ ਦੀਆਂ ਕਾਲੀ ਖੇਤ ਖਪਾਈਆਂ ਸੱਬੇ ਸੂਰਤਾਂ ਬਹੁਤ ਹੀ ਸ੍ਰੀ ਬਿਹਾਈਆਂ ਘੜੀਆਂ ਕਾਲ ਕੀਆਂ ਜਾਣ ਨ ਜਾਏ ਮਾਈਆਂ ਜੂਝੇ ਸੂਰਮੇ ਪੌੜੀ ਸੁੰਭ ਸੁਣੀ ਗਰਹਾਲੀ ਸਰਣਤ ਬੀਜ ਦੀ ਹਿਰਣ ਵਿੱਚ ਕਿਨਾ ਨਾ ਝਾਲੀ ਦੁਰਗਾ ਆਮਦੀ ਬਹੁਤੇ ਵੀਰ ਜਟਾਲੀ ਉੱਠੇ ਆਖ ਕੈ ਚੋਟਾਂ ਪਾਉਣ ਤਬਾਲੀ ਜਾਸਾਂ ਜੁੱਧ ਨੂੰ ਥਰ ਥਰ ਪ੍ਰithvi ਚਾਲੀ ਦਲਾਂ ਚੜੰਦਿਆਂ ਨਾਉ ਜਿਵੇਂ ਹੈ ਹਾਲੀ ਸਾਹ ਦਰਿਆਉ ਵਿੱਚ ਧੂੜ ਤਾਂ ਕਾਲੀ ਛੜੀ ਤੁਰੰਗਮਾ ਜਾਣ ਪੁਕਾਰੂ ਚਾਲੀ ਧਰਤੀ ਇੰਦਰ ਥੈ ਪੌੜੀ ਆਹਰ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ ਚੱਲੇ ਸੋਹੇ ਦੁਰਗ ਸਾ ਜਣ ਕਾ ਬਹਾਜੀ ਤੀਰੀ ਤੇਗੀ ਜਾਂਧੜੀ ਰਣਵੰਡੀ ਭਾਜੀ ਇੱਕ ਘਾਇਰ ਕੂਮਨ ਸੂਰਮੇ ਮੇ ਜਾਣ ਮਕਤਬ ਕਾਜੀ ਇਕ ਵੀਰ ਪਰੋਤੇ ਬਰਛੀਏ ਜਿਉ ਚੁਕ ਪਾਉਣ ਨਿਵਾਜੀ ਇਕ ਦੁਰਗਾ ਸੋਹੇ ਖੁਨਸਕਾਇ ਸਾਇਨ ਤਾਜੀ ਇਕ ਧਾਵਨ ਦੁਰਗਾ ਸਾਹਮਣੇ ਜਿਉ ਆਏ ਪਾਜੀ ਕਦੇ ਨ ਰੱਜੇ ਜੁਜ ਤੇ ਰੱਜ ਹੋਏ ਰਾਜੀ ਪੌੜੀ ਬੱਜੇ ਆਲੇ ਸੰਘਰ ਡੋਹਰੇ ਡਹੇ ਜੋ ਖੇਤ ਜਟਾਲੇ ਹਾਠਾਂ ਜੋੜ ਕੈ ਨੇਜੇ ਬੰਬਰੀ ਆਲੇ ਦਿਸਣ ਓਰੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਅਤੈ ਦਾਨਵੀ ਸੂਲ ਹੋਈਆਂ ਕੰਗਾ ਵਾਛੜ ਘੱਤੀ ਸੂਰਿਆਂ ਵਿੱਚ ਖੇਤ ਖਤੰਗਾ ਤੂੰ ਹੈ ਕਿਰਪਾਣਾ ਤਿੱਖੀਆਂ ਵੱਢ ਲਾਹਣ ਅੰਗਾ ਪਹਿਲਾਂ ਦਲਾ ਮਿਲੰਦਿਆਂ ਭੇੜ ਪਿਆ ਨਿਹੰਗਾ ਪੌੜੀ ਔਰੜ ਫੌਜਾਂ ਆਈਆਂ ਵੀਰ ਚੜੇ ਕੰਧਾਰੀ ਸੜਕ ਮਿਆਨੋ ਕੱਢੀਆਂ ਤਿੱਖੀਆਂ ਤਰਵਾਰੀ ਕੜਕੁੱਠੇ ਰਣ ਮੱਚਿਆ ਵੱਡੇ ਹੰਕਾਰੀ ਸਿਰ ਧੜ ਬਾਹਾਂ ਗੰਨਲੇ ਫੁੱਲ ਜੇ ਵਾੜੀ ਜਾਪੇ ਕੱਟੇ ਬਾਢੀਆਂ ਰੁਖ ਚੰਦਨ ਯਾਰੀ ਪੌੜੀ ਦੋਹਾਂ ਕੰਧਾਰਾ ਮੋਹ ਜੜੇ ਜਾਂ ਸੱਟ ਪਈ ਖਰਵਾਰ ਕਉ ਤੱਕ ਤੱਕ ਕੈਬਰ ਦੁਰਗ ਸ਼ਾਹ ਤੱਕ ਮਾਰੇ ਭਲੇ ਜੁਝਾਰ ਕਉ ਪੈਦਲ ਮਾਰੇ ਹਾਥੀਆਂ ਸੰਗ ਰਾਥ ਗਿਰੇ ਅਸਵਾਰ ਕਉ ਸੋਨ ਸੰਜਾਂ ਬਾਗੜਾਂ ਜਾਣ ਲੱਗੇ ਫੁੱਲ ਅਨਾਰ ਕਉ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਲਵਾਰ ਕਉ ਏਦੂ ਪਾਰੋ ਓਤ ਪਾਰ ਹਰਨਾਕਸ ਕਈ ਹਜ਼ਾਰ ਕਉ ਜਿਣ ਇੱਕਾ ਰਹੀ ਕੰਧਾਰ ਕਉ ਸਦ ਰਾਮ ਤੇਰੇ ਵਾਰ ਕਉ ਪੌੜੀ ਦੋਹਾਂ ਕੰਧਾਰਾਂ ਮੋਜੜੇ ਛੱਟ ਪਈ ਜਮਧਾਨ ਕਉ ਤਦ ਖਿੰਗ ਨਸੁੰਭ ਨਚਾਇਆ ਡਾਲ ਉੱਪਰ ਬਰਗਸਤਾਨ ਕਉ ਫੜੀ ਬਿਲੰਦ ਮੰਗਾਏ ਉਸ ਫਰਮਾਇਸ਼ ਕਰ ਮੁਲਤਾਨ ਕਉ ਗੁੱਸੇ ਆਈ ਸਾਹਮਣੇ ਰਣ ਅੰਦਰ ਘਤਨ ਘਾਨ ਕਉ ਅੱਗੇ ਤੇਗ ਵਗਾਈ ਦੁਰਗਸ਼ਾ ਵੱਢ ਸੁਮਨ ਬਹੀ ਪਲਾਨ ਕਉ ਰੜਕੀ ਜਾਏ ਕੈ ਧਰਤ ਕਉ ਬਾਢੇ ਪਾਖਰ ਵੱਢ ਕਿਕਾਣ ਕਉ ਵੀਰ ਭਲਾਣੋ ਡਿੱਗਿਆ ਕਰ ਸਜਦਾ ਸੁੰਭ ਸੁਜਾਨ ਕਉ ਸ਼ਾਬਾਸ਼ ਸਲੋਣੇ ਖਾਨ ਕਉ ਸਦਾ ਸ਼ਾਬਾਸ਼ ਤੇਰੇ ਤਾਨ ਕਉ ਤਾਰੀਫਾਂ ਪਾਣ ਚ ਬਾਣ ਕਉ ਸਦ ਰਹਿਮਤ ਕੈਫਾਂ ਖਾਨ ਕਉ ਸਦ ਰਹਿਮਤ ਤੁਰੇ ਨਚਾਨ ਕਉ ਪੌੜੀ ਦੁਰਗਾ ਅਤੈ ਦਾਨਵੀ ਗਾਹ ਸੰਗਰ ਕਥੇ ਓਰੜੇ ਉੱਠੇ ਸੂਰਮੇ ਆ ਡਾਹੇ ਮੱਥੇ ਕਟ ਤਫੰਗੀ ਕੈਵਰੀ ਦਲ ਗਾਹੇ ਨਿਕੱਥੇ ਦੇਖਣ ਜੰਗ ਫਰੇਸ ਤੇ ਅਸਮਾਨੋ ਲੱਥੇ ਪੌੜੀ ਦੁਹਾਂ ਕੰਧਾਰਾ ਮੋਹ ਜੁੜੇ ਦਲ ਕੁਰੇ ਨਗਾਰੇ ਓੜਿਆਏ ਸੂਰਮੇ ਸਰਦਾਰ ਰਣਿਆਰੇ ਲੈ ਕੇ ਤੇਗਾ ਬਰਛੀਆਂ ਹਥਿਆਰ ਉਵਾਰੇ ਟੋਪ ਪਟੇਲਾ ਪਾਖਰਾਂ ਗਲ ਸੰਜ ਸਵਾਰੇ ਲੈ ਕੇ ਬਰਛੀ ਦੁਰਗ ਸ਼ਾਹ ਬਹੁਦਾਨ ਮਾਰੇ ਚੜੇ ਰਥੀ ਗਜ ਘੋੜੀ ਮਾਰ ਭੋਏ ਤੇ ਡਾਰੇ ਜਾਣ ਹਲਵਾਈ ਸੀਖ ਨਾਲ ਬਿਨ ਵੜੇ ਉਤਾਰੇ ਪੌੜੀ ਦੋਹਾਂ ਕੰਧਾਰਾਂ ਮੋਹ ਜੁੜੇ ਨਾਲ ਤਉ ਸਾਂ ਭਾਰੀ ਲਈ ਭਗਉਤੀ ਦੁਰਖਸ਼ਾ ਵਰ ਜਾਗਨ ਭਾਰੀ ਲਾਈ ਰਾਜੇ ਸੁੰਭ ਨੂੰ ਰਤ ਪੀਐ ਪਿਆਰੀ ਸੁੰਭ ਪਲਾਣੋ ਡਿੱਗਿਆ ਉਪਮਾ ਵਿਚਾਰੀ ਡੁੱਬ ਰਤੂ ਨਾਲ ਉਹ ਨਿਕਲੀ ਬਰਛੀ ਦੋ ਧਾਰੀ ਜਾਣ ਰਜਾਦੀ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਅਤੈ ਦਾਨਵੀ ਭੇੜ ਪਿਆ ਸਵਾਹੀ ਸ਼ਸਤਰ ਪਜੂਤੇ ਦੁਰਗਸ਼ਾ ਗਾਹ ਸਭਨੀ ਵਾਹੀ ਸੁੰਭਨ ਸੁੰਭ ਸੰਘਾਰਿਆ ਬਤ ਜੇ ਸ਼ਾਹੀ ਫੌਜਾਂ ਰਾਖਸਿਆਰੀਆਂ ਦੇਖ ਰੋਨ ਤਾਹੀ ਮੁਹੇ ਕੜੂਚੇ ਕਾਦੇ ਛੱਡ ਕੋੜੇ ਰਾਹੀ ਭਜਦੇ ਹੋਏ ਮਾਰੀਆਂ ਮੁੜ ਝਾਕਣ ਨਾਹੀ ਔੜੀ ਸੁੰਭਨ ਸੁੰਭ ਪਠਾਇਆ ਜਾਂਦੇ ਧਾਮ ਨੋ ਇੰਦਰ ਸਦ ਬੁਲਾਇਆ ਰਾਜ ਅਵਖੇਕ ਨੋ ਸਿਰ ਪਰ ਛਤਰ ਫਿਰਾਇਆ ਰਾਜੇ ਇੰਦਰ ਦਾ 14 ਲੋਕਾਂ ਛਾਇਆ ਜਸ ਜਗਮਾਤ ਦਾ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਸ਼ੇਰ ਨਾ ਜੂਨੀ ਆਇਆ ਜਿਨੇ ਇਹੋ ਗਾਇਆ